Come on, man. Exit, man. Come on, man. ਟੱਕ ਵਿੱਚ ਗੇੜੀ ਸੁੱਤੀ ਹਾਲੀਵੁੱਡ ਹੀ ਦੇਸੀ ਮੁੰਡਿਆਂ ਦੇ ਸੋਹਣੇ ਬਾਲੀਵੁੱਡ 뮤직 ਦੀ ਬੇਵਾਨਾ ਆ ਨਾ ਭਾਲਦੇ ਕੋਫੇ ਵਗਾਉਣਾ ਵੀ ਆਉਂਦਾ ਤੇ ਲਿਰਿਕਸ ਹੈ ਚੰਗੇ ਜਿਹੜੇ ਚੱਲਦੇ ਸੀ ਕਿਸੇ ਤੋਂ ਨਾ ਠੱਲਦੇ ਸੀ ਉਹਨਾਂ ਦਾ ਬਣਾਉਂਦੇ ਆ ਕਲਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਗੀਤਾ ਟ੍ਰੈਪ ਜੀ ਪੀਟਾ ਸਿਰ ਕੱਢ ਕੱਢ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਦਾ ਟ੍ਰੈਪ ਜੀ ਬੀਟਾ ਸਰ ਕੱਟ ਕੱਟ ਦੇ ਸਪੀਕਰਾਂ 'ਚ ਵੱਜਦੇ ਬਰਾਊਨ ਮੁੰਡੇ ਬਰਾਊਨ ਮੁੰਡੇ ਓ ਬਾਵੇਂ ਦੀ ਜੀਨਾ ਲਾਈਫ ਫਸੀਨਾ ਰਤਾ ਰੰਗੀਨਾ ਚੋਬਰ ਸ਼ਕੀਨਾ ਕੱਪਾਂ 'ਚ ਲੀਨਾ ਗੱਲਾਂ ਤੋਂ ਮੀਨਾ ਕਈ ਨਾਰਾਂ ਦੇ ਮੈਸੇਜ ਛੱਡੇ ਕਰ ਸੀਨਾ ਪੱਕੇ ਤਰਾਕਿਆ ਨਾ ਉੱਡਦੇ ਜਵਾਕਿਆ ਦਾਰੂ 'ਚ ਕਰਦੇ ਡਰਾਉਣ ਮੁੰਡੇ ਬਰਾਉਨ ਮੁੰਡੇ ਦਾ ਟਰੈਪ ਜੀ ਬੀਟਾ ਸਿਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਕੀਤਾ ਟਰੈਪ ਜੀ ਬੀਟਾ ਸਿਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਫੋਡਾਂ ਤੋਂ ਜੀ ਕਲਾਸ ਪਾਨਾ ਤੋਂ ਮੋਟੇ ਸਟੈਕ ਕਰਦੇ ਨਾ ਗੇਮ ਲੈਕ ਬਰਾਉਨ ਬਰਾਉਨ ਮੁੰਡੇ ਬਰਾਉਨ ਮੁੰਡੇ ਮਾਈਂਡ ਤੇ ਹੱਥਾਂ 'ਚ ਰੀਜ ਬੁੱਢੇ ਹੋਇਆਂ ਨੂੰ ਕਈ ਕੁਝ ਕੀਤਾ ਆ ਟੀਚ ਅਸੀਂ ਕਰਦੇ ਆ ਆਪਣੀ ਤੇ ਲੋਕਾਂ ਦੇ ਪ੍ਰੀ ਸਾਡੇ ਆਪਣੇ ਆ ਕੰਟਰੈਕਟ ਤੇ ਆਪ ਤੇ ਬ੍ਰੀਚ ਲੱਗੀ ਫੁੱਲ ਮੌਜ ਆ ਸਟਰ ਕੀਤੀ ਸੌਸ ਆ ਕਰਾਉਂਦੇ ਬਸ ਡਾਊਨ ਮੁੰਡੇ ਬ੍ਰਾਊਨ ਮੁੰਡੇ ਦੇਸੀ ਜੇ ਕੀਤਾ ਟਰੈਪ ਜੀ ਬੀਟ ਅਸਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਾਉਂ ਮੁੰਡੇ ਆ ਪੈਂਟੀ ਨਾ ਨੋਟਾਂ ਦੀ ਗਿਣਤੀ ਆ ਟਾਈਮ ਸਾਡੇ ਕੋਲ ਆ ਤੇ ਲੋਕ ਹੋਏ ਐਂਟੀ ਆ ਯਾਰੀ ਦੀ ਗਰੰਟੀ ਆ ਲੋਕੀ ਤੇ ਸੈਂਟੀ ਆ ਦੁਨੀਆ ਐ ਲੱਭਦੀ ਤੇ ਨਾਰਾ ਵੀ ਸੈਂਟੀ ਆ ਸਿੰਦੇ ਕੋਲ ਅੱਜ ਇਹਨਾਂ ਕੱਲ ਜਾਣਾ ਐ ਲੈ ਤੇ ਪਰਸੋਂ ਨੂੰ ਬੈਗਾਂ 'ਚ ਕੈਸ਼ ਲੈ ਕੇ ਹੁਣੇ ਕੇ ਪਟਾਉਣ ਮੁੰਡੇ ਬਰਾਉਨ ਮੁੰਡੇ ਆਉ ਦੇਸੀ ਜੇ ਕੀਤਾ ਟਰੈਪ ਜੀ ਬੀਟਾ ਸਿਰ ਕੱਟ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਾਉਨ ਮੁੰਡੇ ਬਰਾਉਨ ਮੁੰਡੇ ਉਹ ਦੇਸੀ ਜੇ ਕੀਤਾ ਟਰੈਪ ਜੀ ਬੀਟਾ ਸਿਰ ਕੱਟ ਕੱਟ ਦੇ ਸਪੀਕਰਾਂ 'ਚ ਵੱਜਦੇ ਬਰਾਊਨ ਮੁੰਡੇ ਬਰਾਊਨ ਮੁੰਡੇ ਆਓ ਯਾਰ ਭਾਵੇਂ ਥੋੜੇ ਆ ਜੱਕੇ ਹੀ ਜੋੜੇ ਆ ਮਿੱਠੇ ਨਾ ਬਣਦੇ ਹੈ ਬੁੱਲਾਂ ਤੋਂ ਕੌੜੇ ਆ ਲੰਬੇ ਹੀ ਤੌੜੇ ਆ ਹਿੱਕਾਂ ਤੋਂ ਚੌੜੇ ਆ ਮੁਕਦੀ ਆ ਗੱਲ ਨਾ ਦੱਬਾਂ 'ਚ ਕੋੜੇ ਆ ਡਾਇਮੰਡ ਦੇ ਪੀਸ ਨੇ ਕਰੋੜਾਂ ਦੀ ਚੀਜ਼ ਨੇ ਆਉਂਦੇ ਕਿੱਥੇ ਡਾਊਨ ਮੁੰਡੇ ਬਰਾਊਨ ਮੁੰਡੇ ਟ੍ਰੈਪ ਜੀ ਬੀਟਾ ਸਿਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਹੁਣ ਮੁੰਡੇ ਬਰਹੁਣ ਮੁੰਡੇ ਆਉ ਦੇਸੀ ਜੇ ਗੀਤਾ ਟ੍ਰੈਪ ਜੀ ਬੀਟਾ ਸਿਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਹੁਣ ਮੁੰਡੇ ਬਰਹੁਣ ਮੁੰਡੇ ਆਉ ਦੇਸੀ ਜੇ ਗੀਤਾ ਟ੍ਰੈਪ ਜੀ ਬੀਟਾ ਸਿਰ ਕੱਢ ਗੱਜ ਦੇ ਸਪੀਕਰਾਂ 'ਚ ਵੱਜਦੇ ਬਰਹੁਣ ਮੁੰਡੇ ਬਰਹੁਣ ਮੁੰਡੇ ਆਉ ਦੇਸੀ ਜੇ ਗੀਤਾ ਟ੍ਰੈਪ ਜੀ ਬੀਟ